ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸੱਚ ਆਦ ਦਾ ਮਤਲਬ ਹੁੰਦਾ ਮੁੱਢ ਸ਼ੁਰੂ ਆਦ ਮਾਇਆ ਦਾ ਹੁੰਦਾ ਸ੍ਰਿਸ਼ਟੀ ਦਾ ਆਦ ਹੈ ਜਾਂ ਸ੍ਰਿਸ਼ਟੀ ਰਚੀ ਹੈ ਦਾ ਆਦ ਹੈ ਜੋਤ ਦਾ ਆਦ ਨਹੀਂ ਹੁੰਦਾ ਸੰਸਾਰ ਦਾ ਆਦ ਹੈ ਜੋਤ ਦਾ ਆਦਮੀ ਹੈ ਜੋਤ ਦਾ ਨਾ ਜੰਮੀ ਹੈ ਨਾ ਜੰਮਦੀ ਹੈ ਨਾ ਮਰਦੀ ਹੈ ਇਹਦਾ ਆਦਮੀ ਜੋਤ ਅਨਾਦੀ ਹੈ ਅਨਾਦੀ ਅਨਾਦੀ ਕਹਿੰਦੇ ਨੇ ਆਦ ਜਿਹਦਾ ਹੋਵੇ ਨਾ ਆਦ ਬਹੀਨ ਅਨਾਦੀ ਅੱਗੇ ਆਊਗਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਜੋਤ ਦੀ ਗੱਲ ਜੋਤ ਦਾ ਹਰ ਸਮੇਂ ਕੋਈ ਵੇਸ ਰਹਿੰਦਾ ਹੈ ਜਿਵੇਂ ਸਰੀਰ ਆਪਣਾ ਬਦਲਦਾ ਇਹਦਾ ਭੇਸ ਬਦਲਦਾ ਅੱਡ ਅੱਡ ਦੁਨੀਆ ਬਦਲਦੀਆਂ ਨੇ ਨਹੀਂ ਬਦਲਦੀ ਇੱਕੋ ਹੀ ਭੇਸ ਰਹਿੰਦਾ ਜੁਗ ਕੋਈ ਹੋ ਰੇਤਾ ਹੋਵੇ ਦੁਆਪਰ ਹੋਵੇ ਕਲਯੁਗ ਹੋਵੇ ਸਤਜੁਗ ਹੋਵੇ ਜੋ ਦਾ ਨਹੀਂ ਬਦਲਦਾ ਹੁੰਦਾ ਰੰਗ ਰੂਪ ਕੁਝ ਹੁੰਦਾ ਹੀ ਨਹੀਂ ਭੇਸ ਕੀ ਬਦਲਦਾ ਆਕਾਰ ਹੁੰਦਾ ਹੀ ਨਹੀਂ ਬਦਲਣਾ ਕੀ ਤੇ ਆਦ ਸੱਚ ਸ੍ਰਿਸ਼ਟੀ ਦਾ ਮੁੱਢ ਜੋ ਹੈ ਨਾ ਆਦ ਹੈ ਉਹ ਜੋਤ ਹੈ ਸੱਚ ਸੱਚ ਦਾ ਮਤਲਬ ਜੋਤ ਸੱਚ ਦਾ ਮਤਲਬ ਹੁੰਦਾ ਜੋ ਨਹੀਂ ਮਰਦਾ ਜਿਹਦਾ ਨਹੀਂ ਨਾਸ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਉਹ ਸੱਚ ਹੈ ਜੋ ਪੁਰਾਣਾ ਨਹੀਂ ਹੁੰਦਾ ਉਹ ਸੱਚ ਹੈ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟ ਸੱਚ ਸ੍ਰਿਸ਼ਟੀ ਦਾ ਮੁੱਢ ਸੱਚ ਸ੍ਰਿਸ਼ਟੀ ਦਾ ਕਾਰਨ ਸੱਚ ਨੇ ਸ੍ਰਿਸ਼ਟੀ ਪੈਦਾ ਕੀਤੀ ਭਾਵੇਂ ਸ੍ਰਿਸ਼ਟੀ ਸੱਚ ਔਰ ਝੂਠ ਦਾ ਸੁਮੇਲ ਹੈ ਸੱਚ ਵੀ ਹੈ ਝੂਠ ਵੀ ਹੈ ਮਾਇਆ ਵੀ ਹੈ ਜੋਤ ਵੀ ਹੈ ਜੋਤ ਬਿਨਾਂ ਤਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ ਦੁਨੀਆ ਨਹੀਂ ਪੈਦਾ ਹੁੰਦੀ ਪਰ ਜੇ ਜੋਤ ਅਡ ਹੋਊ ਤਾਂ ਨਹੀਂ ਪੈਦਾ ਜਿੰਨਾ ਚਿਰ ਜੋਤ ਦੋ ਨਹੀਂ ਹੁੰਦੀ ਯੂਨੀ ਨਹੀਂ ਪੈਦਾ ਹੁੰਦਾ ਜਿੰਨਾ ਚਿਰ ਦਾਲ ਨਹੀਂ ਹੋ ਯੂਨੀ ਪੈਦਾ ਨਹੀਂ ਹੋ ਸਕਦੀ ਇੱਕ ਅਜੁਨੀ ਹੈ ਇੱਕ ਤਾਂ ਅਯੂਨੀ ਸਵਾਲ ਯੂਨੀ ਹੈ ਜੁਨੀ ਹੈ ਜਦੋਂ ਦੀ ਦਾਲ ਹੋ ਗਈ ਡਿਵਾਈਡ ਹੋ ਗਿਆ ਦੁਚਿੱਤੀ ਹੋ ਗਈ ਹੈ ਜੇ ਦੁਚਿੱਤੀ ਆ ਕਰਾਂ ਆ ਨਾ ਕਰਾਂ ਸ਼ੰਕਾ ਪੈਦਾ ਹੋ ਗਈ ਉਦੋਂ ਇਹ ਦੋ ਥਾਂ ਹੋ ਗਿਆ ਦੋ ਥਾਂ ਹੋ ਕੇ ਸਰੀਰ ਦੇ ਵਿੱਚ ਜੋਤ ਅਧੀ ਹੁੰਦੀ ਹੈ ਸਾਵਤ ਜੋਤ ਤਾਂ ਕਦੇ ਦੇਹ ਧਾਰਨ ਕਰਦੀ ਹੋਈ ਨਹੀਂ ਸਿੱਧਾ ਹੀ ਫਾਰਮੂਲਾ ਹੈ ਇੱਕ ਦੇ ਨਾਲ ਦਾ ਅਜੂਨੀ ਲੱਗਿਆ ਹੋਇਆ ਹੈ ਜਦ ਜੋਤ ਸਾਬਤ ਹੋਊ ਚਾਹੇ ਪੂਰਨ ਹੋਵੇ ਚਾਹੇ ਪੂਰਨ ਨਾ ਹੋਵੇ ਕੋਈ ਜ਼ਰੂਰੀ ਨਹੀਂ ਪੂਰਨ ਹੋਇਆ ਨਾ ਪੂਰਨ ਹੋਵੇ ਅਪੂਰਨ ਵੀ ਜੋਤ ਸਾਬਤ ਦੀ ਸਾਬਤ ਸਾਰੀ ਦੀ ਸਾਰੀ ਜੁਨੀ ਜ ਨਹੀਂ ਆ ਸਕਦੀ ਅਪੂਰਨ ਜੋਤ ਬੀਜ ਰੂਪ ਹੁੰਦੀ ਹੈ ਬੀਜ ਅਪੂਰਨ ਹੈ ਜੋ ਪੂਰਾ ਨਹੀਂ ਹੋਇਆ ਯਾਨੀ ਜੰਮਣ ਦੇ ਕਾਬਲ ਨਹੀਂ ਹੋਇਆ ਬੀਜ ਪਹਿਲਾਂ ਹੋ ਜਾਂਦੇ ਨੇ ਛੋਟੇ ਛੋਟੇ ਵਿੱਚ ਦੁੱਧ ਹੁੰਦਾ ਪਾਣੀ ਹੁੰਦਾ ਜੇ ਉਹਨੂੰ ਕੱਚੇ ਨੂੰ ਤੋੜ ਲਈਏ ਕੱਢ ਲਈਏ ਤੇ ਬੀਜੇ ਨਹੀਂ ਜਾਂਦਾ ਜਿੰਨਾ ਚਿਰ ਪੂਰਨ ਬੀਜ ਨਹੀਂ ਹੋ ਜਾਂਦਾ ਉਹਨਾਂ ਚਿਰ ਹੈ ਨਾਮ ਦਾ ਬੀਜ ਨਹੀਂ ਬਣਦਾ ਜਮਣਾ ਨਹੀਂ ਜਦ ਪੂਰਨ ਜੋਤ ਜਗਾ ਘਟ ਮੈਂ ਫੇਰ ਇਹ ਪੂਰਾ ਬੀਜ ਹੋਇਆ ਪਰ ਜਿੰਨਾ ਚਿਰ ਬੀਜ ਆ ਉਹਨਾਂ ਚਿਰ ਵੀ ਸੋਚੀ ਕੋਈ ਨਹੀਂ ਸੋਚੀ ਨੂੰ ਯਾਦ ਹੁੰਦੀ ਹੈ ਜਦ ਧੁਰਕੀ ਬਾਣੀ ਨਾਲ ਇਹਦਾ ਸੰਪਰਕ ਹੁੰਦਾ ਜਦ ਇਹਨੂੰ ਗਿਆਨ ਦਰਗਾਹ ਚ ਵੜਦਾ ਨਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਹੁਕਮ ਨਾਲ ਦੀ ਰਾਬਤਾ ਕਾਇਮ ਹੋ ਜਾਂਦਾ ਹੁਕਮ ਦੇ ਨਾਲ ਰਾਬਤਾ ਹੁਕਮ ਨਾਲ ਇਹਦਾ ਰਾਬਤਾ ਕਾਇਮ ਹੁੰਦਾ ਜੋ ਇਹਨੂੰ ਚਾਹੀਦਾ ਗਿਆਨ ਉਦੋਂ ਤੋਂ ਮਿਲਦਾ ਰਹਿੰਦਾ ਇਹ ਫਿਰ ਬੁਲਾਇਆ ਬੋਲਦਾ ਸਾਰੀ ਬਾਣੀ ਗਲਾਸ ਤੇ ਬੋਲੇ ਹੋਈ ਹੈ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਇਹਦੇ ਜਨਮ ਤੋਂ ਪਹਿਲਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਗੁਰਬਾਣੀ ਨੇ ਕਿਵੇਂ ਦੱਸੀਆਂ ਗੱਲਾਂ ਭਗਤਾਂ ਨੇ ਕਿਵੇਂ ਦੱਸੀਆਂ ਗੱਲਾਂ ਕਿਉਂਕਿ ਭਗਤਾਂ ਨੇ ਨਹੀਂ ਦੱਸੀਆਂ ਭਗਤਾਂ ਨੇ ਮੂੰਹੋਂ ਕਢਾਈਆਂ ਗਈਆਂ ਨੇ ਉਹਨਾਂ ਨੇ ਆਪ ਕਿਹਾ ਇਸ ਗੁਰਬਾਣੀ ਨੂੰ ਸੱਚ ਸੱਚ ਕਰਕੇ ਗੁਰ ਸਿੱਖੋ ਕਰਤਾ ਮੁਖੋ ਆਪ ਕਰਤਾ ਆਪ ਮੁਖੋਂ ਕਢਾਏ ਕਿਸੇ ਦੇ ਵੀ ਮੁਖੋਂ ਕਢਾ ਸਕਦਾ ਗੁਰਬਾਣੀ ਕਢਾਈ ਤਦੀ ਹੈ ਪੱਟ ਵੀ ਪਿੱਛੇ ਨੇ ਉਹੀ ਗੱਲ ਉਹਨਾਂ ਨੇ ਮੁਖੋਂ ਵੀ ਆਪ ਕਢਾਈ ਹੈ ਸਿੱਖਾਂ ਨੂੰ ਜਿਹੜਾ ਵਿਸ਼ਵਾਸ ਹੈ ਉਹ ਹੋਰੇ ਕਿਵੇਂ ਦਾ ਹੁਣ ਪੱਟਾ ਨੂੰ ਨਹੀਂ ਇਹ ਸਮਝਣਗੇ ਕਦੇ ਵੀ ਕਿ ਪੱਟਾ ਦੀ ਅਵਸਥਾ ਗੁਰੂ ਵਾਲੀ ਹੋਈ ਹੈ ਜਾਂ ਭਗਤਾਂ ਦੀ ਹੈ ਇਹ ਸਮਝ ਸਕਦੇ ਕਿਉਂਕਿ ਇਹਨਾਂ ਨੂੰ ਗੁਰਬਾਣੀ ਤੇ ਜੋ ਸਮਝੇ ਨਹੀਂ ਨਾ ਗੁਰਬਾਣੀ ਤੇ ਸਮਝਾ ਨਾ ਗੁਰਬਾਣੀ ਤੇ ਭਰੋਸਾ ਭਰੋਸਾ ਵੀ ਹੈ ਨਹੀਂ ਸਮਝ ਤਾਂ ਗੁਰਬਾਣੀ ਦੀ ਉਦੋਂ ਆਉਣੀ ਹੈ ਜਦ ਤੇ ਭਰੋਸਾ ਹੋ ਜਾਣਾ ਵੀ ਸੱਚ ਹੈ ਜੇ ਭਰੋਸਾ ਹੀ ਨਹੀਂ ਇਹਦੀ ਸਮਝ ਆਉਣੀ ਹੋਈ ਨਹੀਂ ਭਰੋਸੇ ਨਾਲ ਨਹੀਂ ਸਮਝਣਾ ਆਦ ਸੱਚ ਸ੍ਰਿਸ਼ਟੀ ਦਾ ਆਦ ਕੀ ਹੈ ਸੱਚ ਆਪ ਹੈ ਸੱਚ ਹੋ ਉਹ ਆਪ ਹੀ ਸ੍ਰਿਸ਼ਟੀ ਦਾ ਆਦ ਹੈ ਜਿਹੜਾ ਇੱਕ ਹੈ ਸੱਚ ਹੁੰਦਾ ਹੀ ਇੱਕ ਹੈ ਸੱਚ ਦੋ ਹੁੰਦੇ ਹੀ ਨਹੀਂ ਸੱਚ ਹੁੰਦਾ ਇਹ ਸੱਚ ਕਹਿੰਦਾ ਸੱਚ ਇੱਕ ਹੁੰਦਾ ਝੂੜੀਆਂ ਬੜੀਆਂ ਵੈਰਾਈਟੀਆਂ ਨੇ ਝੂੜ ਚ ਅਨੇਕਤਾ ਹੈਗੀ ਹੈ ਸੱਚ ਚ ਕੋਈ ਅਨੇਕਤਾ ਨਹੀਂ ਜੇ ਤੇ ਥੋੜਾ ਜਿਹਾ ਵੀ ਝੂਠ ਹੈ ਝੂਠ ਹੈ ਸੱਚ ਦਾਗੀ ਹੁੰਦਾ ਹੀ ਨਹੀਂ ਦਾਗੀ ਹੋਇਆ ਸੱਚ ਸੱਚ ਰਹਿੰਦਾ ਹੀ ਨਹੀਂ ਮੈਲਾ ਕਦੇ ਨਾ ਹੋਵੇ ਨਾ ਲੱਗਾ ਦਾਗਾ ਨਾ ਇਹ ਮੈੜਾ ਹੁੰਦਾ ਨਾ ਇਹਨੂੰ ਦਾਗ ਲੱਗਦਾ ਜੇ ਮੈੜਾ ਹੋ ਜਾ ਸੱਚ ਹੈ ਨਹੀਂ ਜੇ ਦਾਗ ਲੱਗ ਜਾ ਸੱਚ ਹੈ ਨਹੀਂ ਫਿਰ ਝੂਠਾ ਗਣਿਆ ਜਾਂਦਾ ਝੂਠੇ ਆਵੇ ਠਬਰ ਨਾ ਪਾਵੇ ਝੂਠੇ ਆਉਂਦੇ ਨੇ ਸੰਸਾਰ 'ਚ ਟਿਕਦੇ ਨਹੀਂ ਹੈ ਟਿਕਾਣਾ ਨਹੀਂ ਕਰਦੇ ਭਟਕਦੇ ਰਹਿੰਦੇ ਨੇ ਜੁਗਾਦ ਸੱਚ ਯੁੱਗ ਕੀ ਹੈ ਆਦ ਸੱਚ ਕੀ ਹੈ ਪਹਿਲਾਂ ਆਦ ਸੱਚ ਆਦ ਸੱਚ ਜਿਆਦਾ ਜੁਗ ਕੋਈ ਨਹੀਂ ਲੱਗਿਆ ਸਮਾਂ ਨਹੀਂ ਹੈ ਜਦੋਂ ਆਦ ਸੱਚ ਆ ਉਦੋਂ ਟਾਈਮ ਨਹੀਂ ਹੈ ਸਮਾਂ ਨਹੀਂ ਹੈ ਕਾਲ ਨਹੀਂ ਹੈ ਉਹਦਾ ਉਦੋਂ ਕੀ ਹੈ ਉਦੋਂ ਅਰਬਦ ਨਰਬਦ ਧੰਦੂਕਾਰ ਹੈ ਕੋਈ ਜਨਮ ਹੀ ਨਹੀਂ ਹੈ ਕਿਸੇ ਦਾ ਸੱਚ ਹੈ ਜੂਨ ਕੋਈ ਹੈ ਨਹੀਂ ਹੁਕਮ ਹੈ ਨਹੀਂ ਉਹਦਾ ਹੁਕਮ ਦੀ ਲੋੜ ਨਹੀਂ ਹੁਕਮ ਦੇ ਕਰਾਉਣਾ ਕੀ ਉਹਨੂੰ ਹੁਕਮ ਦਾ ਜੀਆਂ ਨੂੰ ਪਾਲਣ ਖਾਤਰ ਪੈਦਾ ਕਰਨ ਖਾਤਰ ਸੁਧਾਰ ਕਰਨ ਖਾਤਰ ਲੋੜ ਹੈ ਜੇ ਸ੍ਰਿਸ਼ਟੀ ਹੀ ਨਹੀਂ ਪੈਦਾ ਕਰਨੀ ਉਹ ਨਹੀਂ ਕੀਤੀ ਉਹ ਨਹੀਂ ਸੱਚ ਹੈਗਾ ਪਰ ਉਹ ਜੇ ਸੱਚ ਹੈਗਾ ਸ੍ਰਿਸ਼ਟੀ ਤਾਂ ਹੀ ਪੈਦਾ ਹੋਈ ਸੱਚ ਆਪ ਹੈਗਾ ਆਦ ਵਿੱਚ ਸੱਚ ਹੈਗਾ ਜੋਤ ਹੈਗੀ ਸ੍ਰਿਸ਼ਟੀ ਹੈ ਮਾਇਆ ਕਿੱਥੇ ਹੈ ਮਾਇਆ ਉਹਦੇ ਵਿੱਚ ਸਮਾਈ ਹੋਈ ਹੈ ਮਾਇਆ ਉਹਦੇ ਵਿੱਚ ਸਮਾਈ ਹੋਈ ਹੈ ਮਾਇਆ ਬ੍ਰਹਮ ਰਵਾਂ ਸਦ ਸੰਗੋ ਨਿਵੇਸ਼ਾ ਸੰਗੇ ਰਹਿਣਾ ਮਾਇਆ ਕਿਤੋਂ ਆਈ ਨਹੀਂ ਹੈ ਅੰਬਰ ਉਹਦਾ ਪੀਤਾ ਹੋਇਆ ਸੀ ਉਹਦੇ ਵਿੱਚ ਆਪਣੇ ਵਿੱਚੋਂ ਹੀ ਕੱਢਿਆ ਜੋ ਕੱਢਿਆ ਉਹਦੇ ਵਿੱਚ ਸਮਾਈ ਨਹੀਂ ਸੀ ਜੁਗ ਆਦ ਸੱਚ ਜੁਗ ਕਿਹਨੇ ਪੈਦਾ ਕੀਤਾ ਨੇ ਜੁਗ ਦਾ ਮਤਲਬ ਹੈ ਸਮਾਂ ਸਮੇਂ ਦਾ ਮਤਲਬ ਹੈ ਕਾਲ ਕਾਲ ਕਿਹਨੇ ਪੈਦਾ ਕੀਤਾ ਸੱਚ ਨੇ ਸੱਚ ਕੀ ਹੋਇਆ ਫਿਰ ਸੱਚ ਅਕਾਲ ਹੈ ਸੱਚ ਅਕਾਲ ਹੈ ਹੁਕਮ ਕਾਲ ਹੈ ਹੁਕਮ ਅਰ ਹਾਕਮ ਦਾ ਇੰਨਾ ਹੀ ਫਰਕ ਹੈ ਹਾਕਮ ਅਕਾਲ ਹੈ ਉਹਦਾ ਹੁਕਮ ਕਾਲ ਹੈ ਉਹਦੇ ਹੱਥ ਵਾਲਾ ਖੰਡਾ ਸਾਜ ਦਾ ਕਾਲ ਹੈ ਹੁਕਮ ਖੰਡਾ ਖੰਡਾ ਹੁਕਮ ਨੂੰ ਕਹਿੰਦੇ ਫਿਰ ਤਵੇਂ ਖੰਡਾ ਸਾਜ ਕਹੇ ਜਦ ਸਭ ਸੰਸਾਰ ਸੰਸਾਰ ਬਾਅਦ ਪੈਦਾ ਪਹਿਲਾ ਹੁਕਮ ਰੂਪੀ ਖੰਡਾ ਸਾਜੇ ਹੁਕਮ ਦੋ ਪ੍ਰਕਾਰ ਦਾ ਦੋ ਪ੍ਰਕਾਰ ਦੇ ਜਮਣਾ ਔਰ मरना ਮਾਰਨ ਵਾਲਾ ਆਪਾ ਵਿਰੋਧੀ ਹੈ ਜਮਣਾ ਵਾਲਾ ਮਾਰਨ ਵਾਲਾ ਪੈਦਾ ਕਰਨ ਵਾਲਾ ਸੁਧਾਰ ਕਰਨ ਵਾਲਾ ਆਪਾ ਵਿਰੋਧੀ ਕਰਦੇ ਨੇ ਦੋ ਤਾਂ ਰਹੋਗੇ ਇੱਕ ਧਾਰ ਦਾ ਮੋਦ ਨੂੰ ਇੱਕ ਰੋਦ ਨੂੰ ਖੰਡਾ ਜਦ ਕਿਹਾ ਦਾ ਸੰਪਾਸ਼ਾ ਉਹਦਾ ਮਤਲਬ ਹੁਕਮ ਹੈ ਦੋ ਧਾਰਾ ਨੇ ਉਹਦੀ ਇੱਥੇ ਖੰਡਾ ਕੀ ਹੈ ਸਾਡੇ ਹਿਰਦੇ ਵਿੱਚ ਜਿਹੜੀ ਦੁਚਿੱਤੀ ਹੈ ਉਹ ਵੀ ਖੰਡਾਈ ਹੈ ਹੁਕਮ ਕੀ ਹੈ ਮਨ ਭਾਮ ਦੇ ਇੱਕ ਦੋ ਹੁਕਮ ਮਨ ਦੇ ਹੁਕਮ ਇੱਕ ਦੂਆ ਹੁਕਮ ਹੈ ਚਿੱਤ ਦਾ ਜਿਹੜਾ ਦਰਗਾਹੀ ਹੁਕਮ ਹੈ ਇੱਕ ਸੱਚਾ ਹੁਕਮ ਹੈ ਇੱਕ ਮਨ ਮਰਜ਼ੀ ਦਾ ਹੁਕਮ ਹਰ ਹਿਰਦੇ ਦੋ ਤਰ੍ਹਾਂ ਦੇ ਹੁਕਮ ਨੇ ਜੋ ਚਿੱਤੀ ਉੱਥੋਂ ਹੀ ਮਿਲਦੀ ਹੈ ਆ ਕਰਾਂ ਕਿ ਨਾ ਕਰਾਂ ਇਹਦੋਂ ਨੂੰ ਜਾਵਾਂ ਕਿ ਨਾ ਜਾਵਾਂ ਇਹਨੂੰ ਆ ਚੀਜ਼ ਦਵਾਂ ਕਿ ਨਾ ਦਵਾਂ ਆਦ ਸੱਚ ਹੈ ਅਕਾਲ ਕਾਲ ਹੈ ਨਹੀਂ ਉਹ ਕਾਲ ਉਹਨੇ ਪੈਦਾ ਕੀਤਾ ਕਾਲ ਪੈਦਾ ਕੀਤਾ ਯੁਗ ਆਦ ਸੱਚ ਯੁਗ ਸਮਾ ਸੱਚ ਨੇ ਪੈਦਾ ਕੀਤਾ ਸਮੇਂ ਦਾ ਮੁੱਢ ਸਮੇਂ ਦਾ ਆਦ ਸਮਾਂ ਕਦ ਤੋਂ ਪੈਦਾ ਹੋਇਆ ਕਿਵੇਂ ਪੈਦਾ ਹੋਇਆ ਜਦ ਮੈਟਰ ਪੈਦਾ ਹੋਈ ਸਮਾਂ ਉਦੋਂ ਤੋਂ ਹੀ ਮੰਨਿਆ ਜਾਊਗਾ ਜਦ ਸੱਚੇ ਤੋਂ ਪਵਨਾ ਪਿਆ ਸਮਾਂ ਸਮਾਂ ਉਦੋਂ ਹੀ ਮੰਨਿਆ ਜਾਊ ਕਿਉਂਕਿ ਸਮਾਂ ਲਾਗੂ ਹੀ ਮੈਟਰ ਤੇ ਹੁੰਦਾ ਸਮੇਂ ਦਾ ਲਾਭ ਤੋਂ ਉਹਦੇ ਮੈਟਰ ਤੋਂ ਹੈ ਕੋਈ ਚੀਜ਼ ਕਿੰਨੀ ਪੁਰਾਣੀ ਹੈ ਮੈਟਰ ਤੋਂ ਹੀ ਪਤਾ ਲੱਗਦਾ ਜੋਤ ਨੂੰ ਨਹੀਂ ਕੋਈ ਕਿੰਨੀ ਪ੍ਰਾਣੀ ਕਰ ਜੋਤ ਸੰਸਾਰ ਦੀ ਪਕੜ ਚ ਸਾਇਦਾਨਾ ਦੀ ਪਕੜ ਚ ਸੱਚ ਦਾ ਪੁਰਾਣਾ ਹੁੰਦਾ ਹੀ ਨਹੀਂ ਨਾ ਪੁਰਾਣਾ ਹੁੰਦਾ ਝੂਠ ਮਾਇਆ ਮਾਇਆ ਤੋਂ ਹੀ ਸਮੇਂ ਦਾ ਨਾਪ ਤੋਲ ਸ਼ੁਰੂ ਹੁੰਦਾ ਸਮੇਂ ਦਾ ਪ੍ਰਭਾਵ ਮਾਇਆ ਤੇ ਹੈ ਜੋਤ ਹੈ ਨਹੀਂ ਇਸ ਕਰਕੇ ਜਦ ਜੋਤ ਹੈ ਜੋਤੀ ਉਹਦਾ ਸਮਾ ਵੀ ਹੈ ਨਹੀਂ ਸੀ ਦੇ ਕਹਦੇ ਨਾ ਸਮਾ ਸਮਾ ਹੁੰਦਾ ਹੋਇਆ ਵੀ ਹੈ ਨਹੀਂ ਇਹ ਨਹੀਂ ਸਮਾ ਹੈ ਨਹੀਂ ਸੀ ਸਮਾ ਹੁੰਦਾ ਹੋਇਆ ਵੀ ਹੈ ਨਹੀਂ ਸੀ ਕਿਉਂਕਿ ਅਰਬਤ ਨਰਬਤ ਵੀ ਕਹਿੰਦਾ ਤੰਦੂਕਾਰਾ ਅਰਬਾ ਘਰਬਾ ਸਾਲਾਂ ਤੱਕ ਤੰਦੂਕਾਰਾ ਰਿਹਾ ਅਰਬਾ ਘਰਬਾ ਜੁਗਾ ਤੱਕ ਤੰਦੂਕਾਰਾ ਰਿਹਾ ਕਹਿ ਵੀ ਦਿੱਤਾ ਪਰ ਉਹ ਤਾਂ ਘੜੀ ਨਾਪ ਨਹੀਂ ਸਕਦੀ ਸਮਾਂ ਮਹੀਨੇ ਨਹੀਂ ਹੁੰਦੇ ਦਿਨ ਨਹੀਂ ਹੁੰਦੇ ਘੜੀਆਂ ਪੈਰਾਂ ਚੱਸੇ ਨਹੀਂ ਹੁੰਦੇ ਇਹ ਨਹੀਂ ਸਮਾਂ ਤਾਂ ਗਈ ਸਮਾ ਸਮਾਂ ਗੁਪਤ ਹੁੰਦਾ ਹੈ ਪ੍ਰਗਟ ਨਹੀਂ ਹੁੰਦਾ ਸਮਾਂ ਗੁਪਤ ਹੁੰਦਾ ਪ੍ਰਗਟ ਨਹੀਂ ਹੁੰਦਾ ਪ੍ਰਗਟ ਕੀਤਾ ਨਹੀਂ ਜਾ ਸਕਦਾ ਸਮਾਂ ਕਹਿੰਦਾ ਚੰਦ ਸੂਰਜ ਨਹੀਂ ਹੁੰਦੇ ਸਮਾਂ ਦਾ ਦਿਨ ਹੋਊਗਾ ਕਿਹੋ ਜੀ ਅਵਸਥਾ ਹੁੰਦੀ ਜਿਵੇਂ ਇੱਕ ਬੇਹੋਸ਼ ਆਦਮੀ ਵਾਸਤੇ ਸਮਾਂ ਨਹੀਂ ਨਾ ਹੁੰਦਾ ਬੇਹੋਸ਼ ਪਿਆ 10 ਸਾਲ ਬਾਅਦ ਉੱਠੇ ਉਹਨੂੰ ਐ ਲੱਗੂ ਮੈਂ ਹੁਣੇ ਉੱਠਿਆ 10 ਸਾਲ ਕਰ ਲਾਂਗੇ ਉਹਨੂੰ ਕੋਈ ਪਤਾ ਨਹੀਂ ਸੁੱਤੇ ਹੋਏ ਵਾਸਤੇ ਸੁੱਤੇ ਦਾ ਜਿਹੜਾ ਸਮਾਂ ਉਹ ਨਹੀਂ ਹੁੰਦਾ ਕਿਵੇਂ ਸੁਣ ਸਮਾਦ ਵੇਲੇ ਦਾ ਸਮਾਂ ਨਹੀਂ ਹੁੰਦਾ ਆਤਮਾ ਜਿੰਨਾ ਚਿਰ ਆਤਮਾ ਸੁਣ ਸਮਾਧਾ ਸਮਾਂ ਨਹੀਂ ਹੁੰਦਾ ਸਮਝ ਧਿਆਨ ਹੈ ਨਹੀਂ ਧਿਆਨ ਹੈ ਅੰਤਰਮੁਖੀ ਹੈ ਸੁੱਤੇ ਦਾ ਵੀ ਧਿਆਨ ਅੰਤਰਮੁਖੀ ਹੁੰਦਾ ਹੈ ਜੇ ਅੰਤਰਮੁਖੀ ਹੋ ਜਾਂਦੀ ਹੈ ਜੋ ਤੇ ਸਮਾਂ ਨਹੀਂ ਹੁੰਦਾ ਇਹਦੇ ਵਾਸਤੇ ਸਮਾਂ ਨਹੀਂ ਸਮਾ ਦਾ ਧਿਆਨ ਨਾਲ ਹੈ ਧਿਆਨ ਦਾ ਪਤਾ ਨਹੀਂ ਲੱਗਿਆ 4 ਘੰਟੇ ਕਿਵੇਂ ਲੰਘੇ ਧਿਆਨ ਨਹੀਂ ਸੀ ਨਾ ਲੇਟ ਬਲਮ ਦੇ 5 ਮਿੰਟ ਗੱਡੀ ਲੇਟ ਹੋ ਜਾ ਹੋ ਜਾਂਦਾ ਖੜਨ ਧਿਆਨ ਹੈ ਗੱਡੀ ਛੇਤੀ ਆਵੇ ਸਮੇਂ ਦਾ ਧਿਆਨ ਨਾਲ ਸੁਣੋ ਧਿਆਨ ਨਾਲ ਲੰਬਾ ਹੋ ਜਾਂਦਾ ਬੇਧਿਆਨੀ ਚ ਰਹਿੰਦਾ ਨਹੀਂ ਸਮਾਂ ਜੁਗ ਆਦ ਸੱਚ ਜੁਗ ਹੈ ਜਿਹੜਾ ਸਮਾਂ ਇਹਦਾ ਆਦ ਕੌਣ ਹੈ ਸਮੇਂ ਨੂੰ ਕਿਹਨੇ ਪੈਦਾ ਕੀਤਾ ਹੁਕਮ ਨੂੰ ਕਿਹਨੇ ਪੈਦਾ ਕੀਤਾ ਕਾਲ ਨੂੰ ਕਿਹਨੇ ਪੈਦਾ ਕੀਤਾ ਸੱਚ ਨੇ ਤੇ ਸੱਚ ਕੀ ਹੋਇਆ ਆਪ ਸੱਚ ਹੋਇਆ ਕਾਲ ਕਾਲ ਤੋਂ ਪਰੇ ਕਾਲ ਤੋਂ ਉੱਪਰ ਕਾਲ ਤੋਂ ਉੱਪਰ ਕੀ ਅਕਾਲ ਕਾਇ ਗਿਆ ਕਾਲ ਅਕਾਲ ਖਸਮ ਕਾ ਕੀਆ ਕਾਲ ਹੈ ਅਕਾਲ ਖਸਮ ਦਾ ਕੀਤਾ ਹੋਇਆ ਪੈਦਾ ਕੀਤਾ ਹੈ ਪੜਦੇ ਕੀ ਨੇ ਕੌਮਾਂ ਨਹੀਂ ਲਾ ਕੇ ਪੜਦੇ ਵਿਦਵਾਨ ਕਾਲ ਅਕਾਲ ਖਤਮ ਕਰ ਕੀ ਉਹ ਕੀ ਹੈ ਕੀ ਇਹ ਨਹੀਂ ਹੈਗਾ ਜੇ ਦੋ ਹੁੰਦਾ ਫਿਰ ਕੀ ਇਹ ਹੁੰਦਾ ਜੇ ਦੋ ਇਕੱਠੇ ਹੁੰਦਾ ਨਾ ਫਿਰ ਕੀ ਹੁੰਦਾ ਕੀ ਆ ਕਹਤੇ ਹੁੰਦਾ ਐਨੇ ਇਹਨਾਂ ਉਹ ਬੁੱਧੀ ਨਹੀਂ ਹੁੰਦੀ ਐਨੀ ਅਕਲ ਨਹੀਂ ਹੁੰਦੀ ਇਹਨਾਂ ਇਹਨਾਂ ਧਿਆਨ ਨਹੀਂ ਦਿੰਦੇ ਅਕਲ ਦੇ ਬਿਨਾਂ ਧਿਆਨ ਨਹੀਂ ਨਾ ਸੰਭਾਲ ਇੱਥੇ ਉੜ ਜੇ ਬਣੇ ਜਦੋਂ ਤੁਹਾਨੂੰ ਟੀਕੇ ਘਾਰੇ ਇੱਥੇ ਉੜ ਜੇ ਬਣੇ ਗੱਲਾਂ ਕਰਦੇ ਨੇ ਬੜਬੜੀ ਸੈਂਕੜੇ ਗੱਲਾਂ ਨੇ ਜਿਹਦਾ ਪਤਾ ਹੀ ਨਹੀਂ ਹੈ ਨਾ ਅਰਥਾਂ ਸੈਂਕੜੇ ਗਲਤੀਆਂ ਬੇਮਤਲਬ ਦੀਆਂ ਇਹਨੇ ਵਿਦਵਾਨਾਂ ਕੋਲ ਬੜੇ ਆਕੜੇ ਫਿਰਦੇ ਨੇ ਔਰ ਮਾਮੂਲੀ ਮਾਮੂਲੀ ਗੱਲ ਧਿਆਨ ਮਾਮੂਲੀ ਧਿਆਨ ਨਾਲ ਜਿਹਨਾਂ ਦਾ ਹੱਲ ਹੋ ਜਾਂਦਾ ਸੈਂਕੜੇ ਗਲਤੀਆਂ ਤੇ ਹੈ ਜੀ ਕੁਝ ਗਲਤੀਆਂ ਐਸੀਆਂ ਨੇ ਜਿਹੜੀਆਂ ਇਹਨਾਂ ਦੇ ਵਸ ਗਈਆਂ ਨਹੀਂ ਕੁਝ ਆਤਾਂ ਉਹ ਤਾਂ ਇਹਨਾਂ ਦੇ ਵਸ ਗਈਆਂ ਨਹੀਂ ਚਲੋ ਤਾਂ ਮੰਨ ਲੈਣੇ ਨਹੀਂ ਬਸ ਨਹੀਂ ਆ ਤਾਂ ਕੋਈ ਗੱਲ ਨਹੀਂ ਹਾਂਜੀ ਜੁਗਾਰ ਸੱਚ ਹੈਪੀ ਸੱਚ ਗੱਲ ਸੱਚ ਦੀ ਚੱਲਦੀ ਹੈ ਸੱਚ ਹੁਣ ਵੀ ਹੈ ਸੱਚ ਹਮੇਸ਼ਾ ਰਹਿੰਦਾ ਇਸ ਤੱਕ ਸੱਚ ਹੀ ਪਰਮੇਸ਼ਰ ਨੂੰ ਸੱਚ ਮੰਨਿਆ ਹੋਰ ਵੀ ਹੈ ਸੱਚ ਦਾ ਮਤਲਬ ਹੁੰਦਾ ਜਿਹੜਾ ਹਮੇਸ਼ਾ ਰਹੇ ਚਾਰਾਂ ਯੁੱਗਾਂ ਚ ਰਹਿੰਦਾ ਜਿਹੜਾ ਤੇ ਯੁੱਗ ਦਾ ਜਿੰਨਾ ਚਿਰ ਮਾਇਆ ਉਹਨਾਂ ਚਿਰ ਹੁੰਦੇ ਨੇ ਚੌਥਾ ਹਮੇਸ਼ਾ ਰਹਿੰਦਾ ਜਦੋਂ ਰਚਨਾ ਹੁੰਦੀ ਹੈ ਸੱਚ ਉਦੋਂ ਵੀ ਰਹਿੰਦਾ ਰਚਨਾ ਤੋਂ ਬਾਅਦ ਵੀ ਰਹਿੰਦਾ ਰਚਨ ਤੋਂ ਪਹਿਲਾਂ ਵੀ ਹੁੰਦਾ ਹੈ ਕਹਿਣ ਦਾ ਮਤਲਬ ਇਹ ਹੀ ਸੱਚ ਰਚਨਾ ਤੋਂ ਪਹਿਲਾਂ ਵੀ ਸੀ ਰਚਨਾ ਵੀ ਸੱਚ ਨਹੀਂ ਰਚੀ ਹੈ ਬਣਾਈ ਹੈ ਕੀਤੀ ਹੈ ਸਿਰਜੀ ਹੈ ਤੇ ਹੁਣ ਵੀ ਹੈਗਾ ਰਚਨਾ ਦੇ ਦੌਰਾਨ ਵੀ ਉਸੇ ਦਾ ਕੰਟਰੋਲ ਹੈ ਤੇ ਰਚਨਾ ਨਹੀਂ ਰਹੂਗੀ ਉਹ ਫਿਰ ਵੀ ਰਹੂਗੀ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਕਹਿੰਦਾ ਰਹੂਗਾ ਵੀ ਹੋ ਇਹ ਗੱਲ ਨਾਨਕ ਕਿਵੇਂ ਕਹਿ ਸਕਦਾ ਰਹੂਗਾ ਵੀ ਇਹ ਕਿਵੇਂ ਕਹਿ ਸਕਦਾ ਇਹ ਕਹਾਈ ਹੈ ਤਾਂ ਕਹਿ ਇੱਥੇ ਹੀ ਗੱਲ ਹੈ ਸਵਾਲ ਪੈਦਾ ਨਾ ਨਾਨਕ ਨੂੰ ਕੀ ਅਥਾਰਟੀ ਹੈ ਕਹਿਣ ਦੀ ਰਹੂਗਾ ਨਾਨਕ ਨੇ ਨਹੀਂ ਕਹੀ ਆਪਣੇ ਕੋਲ ਕਿਸੇ ਭਗਤ ਨੇ ਨਹੀਂ ਕਹੀ ਇਹ ਗੱਲ ਜਿਵੇਂ ਕਰਤੇ ਪੁਰਖ ਨੇ ਕਹਾ ਹੀ ਕਹਿ ਜਦੋਂ ਮੈਂ ਨਹੀਂ ਰਹਿਣਾ ਮੇਰੇ ਪਿੱਛੋਂ ਕੀ ਹੋਣਾ ਮੈਂ ਕਿਵੇਂ ਕਹਿ ਸਕਦਾ ਜਿੱਥੇ ਕੁਝ ਹੈ ਜੀ ਗੱਲ ਸੀ ਉੱਥੇ ਕਹਿਤੀ ਕਿ ਗੁਰਬਾਣੀ ਅਸੀਂ ਰਚੀ ਹੈ ਬੋਲੀ ਹੈ ਅਸੀਂ ਨਹੀਂ ਬੋਲੀ ਜਿਵੇਂ ਬੁਲਾਈ ਹੈ ਬੋਲੀ ਹੈ ਕੱਲਾ ਕੱਲਾ ਅਖਰ ਜਿਵੇਂ ਹੁਕਮ ਹੋਇਆ ਪਾਇਆ ਜੇ ਫਰਮਾਇਆ ਤੇ ਫਿਰ ਪਾਇਆ ਜੇ ਤਾਂ ਕੀਤਾ ਦਿੱਤਾ ਨਾ ਸਾਰਾ ਨਾਮ ਦੀ ਹੁਕਮ ਦੀ ਕਰਤਾ ਹੈ ਅਸੀਂ ਤਾਂ ਜੋ ਹੁਕਮ ਹੋਇਆ ਬੋਲ ਦਿੱਤਾ ਜਿਵੇਂ ਅਖਰ ਉਹਨੇ ਕਹੇ ਪਾ ਦਿੱਤੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਚਲੇ ਜਾਣਾ ਬਾਅਦ ਦੇ ਵਿੱਚ ਤੁਸੀਂ ਜਾਣੋ ਅਖਰ ਜਾਣ ਇੱਥੇ ਕਹਿਤਾ ਇੱਥੇ ਕਹਿਤਾ ਇੱਥੇ ਆਪਣੇ ਨਾਲ ਰਿਲੇਟਡ ਉਹਨਾਂ ਨਾਲ ਗੱਲ ਉਹਨਾਂ ਨਾਲ ਆਪਣੇ ਨਾਲ ਰਿਲੇਟਡ ਉੱਥੇ ਸੱਚ ਨਾਲ ਰਿਲੇਟਡ ਹੈ ਉਹਨਾਂ ਨਾਲ ਰਿਲੇਟਡ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਲ ਗੋਸੀ ਵੀ ਸੱਚ ਇਹ ਤਾਂ ਸੱਚ ਨਾਲ ਪਰਮੇਸ਼ਰ ਨਾਲ ਰਿਲੇਟਡ ਹੈ ਗੱਲ ਗੁਰਬਾਣੀ ਦੀ ਰਚਨਾ ਆਪਣੇ ਨਾਲ ਨਾਨਕ ਨਾਲ ਰਿਲੇਟਡ ਹੈ ਤਾਂ ਕਹੀਏ ਗੱਲ ਸਾਡੀ ਜ਼ਿੰਮੇਵਾਰੀ ਨਹੀਂ ਹੈ ਪਰਮੇਸ਼ਰ ਨਾਲ ਬੁਲਾਉਣਾ ਕੱਲ ਨੂੰ ਕਹੋ ਅਸੀਂ ਨਾਲ ਕਾਗੇ ਅਰਦਾਸ ਕਰੀ ਜਾਂਦੇ ਆਹੀ ਹਟਾਏ ਸੀ ਕਿ ਸਾਡੇ ਪਿੱਛੇ ਨਾ ਪੈ ਜਿਓ ਅਰਦਾਸ ਕਰੀ ਜਾਇਓ ਜਿਵੇਂ ਅਸੀਂ ਕਰਦੇ ਆ ਅੱਖਰਾਂ ਨੂੰ ਖੋਜ ਲਿਓ ਇਹਨਾਂ ਦੇ ਜੁਮੇ ਆ ਸਰ ਸੰਜੋਗ ਇਹਨਾਂ ਦੇ ਸਰ ਆ ਜੁਮੇ ਸਰ ਦਾ ਮਤਲਬ ਅੱਖਰਾਂ ਸਰ ਅੱਖਰਾਂ ਦੇ ਜੁਮੇ ਆ ਸੰਜੋਗ ਦਾ ਸੰਜੋਗ ਹੋਣਾ ਤੁਹਾਡਾ ਅਸੀਂ ਇਹ ਵਿਖਿਆਨ ਕਰਦਾ ਅੱਖਰਾਂ ਇਹਨੂੰ ਖੋਜ ਲਿਓ ਸੰਜੋਗ ਹੋ ਜੂਗਾ ਸਮਝਣ ਨਾਲ ਮੰਨਣ ਨਾਲ ਕਮਾਉਣ ਨਾਲ ਜੇ ਨਾਨਕ ਦੀ ਅਰਦਾਸ ਕਰੀ ਜਾਓ ਫਿਰ ਨਹੀਂ ਹੋਣਾ ਅਸੀਂ ਉਹੀ ਕਰੀ ਜਾਂਦੇ ਜਿਹੜੀ ਗੱਲ ਤੇ ਹਟਾਏ ਤੇ ਕਰਦੇ ਉਹੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਨਾ ਖਵਾ ਹੁਣ ਉੱਪਰ ਵੀ ਦੱਸਦਾ ਇੱਕ ਵਾਰੇ ਬਹੁਤ ਕੁਝ ਥੱਲੇ ਫੇਰ ਦੱਸਦਾ ਸੱਚ ਜੁਗਾ ਸੱਚ ਹੈਪੀ ਸੱਚ ਨਾਲ ਕੋਸੀ ਉਹ ਸੱਚ ਹੈ ਤਿੰਨਾ ਕਾਲਾਂ 'ਚ ਹੁਣ ਰਹੂਗਾ ਤਿੰਨਾ ਕਾਲਾਂ ਤੋਂ ਪਹਿਲਾਂ ਵੀ ਸੀ ਬਾਅਦ ਵੀ ਕਾਲ ਤਿੰਨੇ ਨਹੀਂ ਹੋਣਗੇ ਸ੍ਰਿਸ਼ਟੀ ਵਿੱਚ ਹੁੰਦੇ ਹੀ ਤਿੰਨ ਕਾਲ ਨੇ ਤਿੰਨ ਯੁੱਗ ਹੁੰਦੇ ਪਰਮ ਗਿਆਨੀਆਂ ਨੇ ਚਾਰੇ ਯੁੱਗ ਬਾੜਦੇ ਚਾਰ ਹੁੰਦੇ ਹੀ ਨਹੀਂ ਚੌਥਾ ਯੁੱਗ ਤਾਂ ਆਦ ਸੱਚ ਹੈ ਉਹ ਜੁਗ ਹੁੰਦਾ ਹੀ ਨਹੀਂ ਜੁਗ ਕਹਿ ਲੋ ਚਾਹੇ ਉਹਨੂੰ ਜੁਗ ਨਹੀਂ ਹੁੰਦਾ ਉਹਦੇ ਨਾਲ ਜੁਗ ਲੱਗਿਆ ਹੀ ਨਹੀਂ ਹੋਇਆ ਚੌਥਾ ਜੁਗ ਦਾ ਅਰਥ ਸੱਚ ਹੈ ਜਾਂ ਸੱਚ ਹੁੰਦਾ ਹੈ ਉਹਦਾ ਝੂਠ ਔਰ ਪਾਪ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਜੁਗੇ ਹੈ ਸੱਚ ਉਹਦੇ ਝੂਠ ਦਾ ਕੀ ਮਤਲਬ ਪਾਪ ਦਾ ਕੀ ਮਤਲਬ ਇੱਥੇ ਝੂਠ ਔਰ ਪਾਪ ਬੜੇ ਬੜੇ ਰਾਖਸ਼ ਹੋਏ ਨੇ ਉਦੋਂ ਸਤਜੁਗ ਸੀ ਇਹਨਾਂ ਦਾ ਕਿਉਂਕਿ ਸੱਚੋ ਕਿਵੇਂ ਹੋ ਗਿਆ ਜਦ ਸੱਚੇ ਸੱਚ ਹੋਵੇ ਤਾਂ ਤੇ ਸੱਚੋ ਹੀ ਸੱਚ ਨਿਬੜਾ ਚੁਣ ਵਕ ਕੱਢੇ ਜਮਾਲਿਆ ਤਾਂ ਹੈ ਉੱਥੇ ਸੱਚੋ ਦਰਗਾਹ 'ਚ ਸੱਚੇ ਹੀ ਸੱਚ ਉੱਥੇ ਝੂਠ ਹੈ ਹੀ ਨਹੀਂ ਝੂਠ ਉਹਦੇ ਬਣ ਦਿੰਦੇ ਹੀ ਨਹੀਂ ਕਪਟ ਵਾਸਤੇ ਉੱਥੇ ਕੋਈ ਜਗ੍ਹਾ ਹੀ ਨਹੀਂ ਉੱਥੇ ਸੱਚ ਹੋਗਾ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਹੈ ਹਿਰਦੇ 'ਚ ਸੱਚ ਹੋ ਜਾਂਦਾ ਹੈ ਜਿਹਦਾ ਹਿਰਦਾ ਸ਼ੁੱਧ ਹੋ ਗਿਆ ਔਰ ਸਾਰੇ ਯੁਗਾਂ ਦਾ ਹਿਰਦੇ ਦਾ ਸੰਬੰਧ ਹੈ ਬਾਹਰ ਹੁੰਦੇ ਨਹੀਂ ਯੁਗ ਕਿਸੇ ਵਾਸਤੇ ਸਜੋਗਾ ਕਿਸੇ ਵਾਸਤੇ ਦੁਆਪਰ ਹੈ ਕਿਸੇ ਵਾਸਤੇ ਤ੍ਰੇਪਾ ਹੈ ਕਿਸੇ ਵਾਸਤੇ ਕਲਯੁਗ ਉਹੀ ਸਮਾਂ ਭਗਤ ਵਾਸਤੇ ਸਜੋਗਾ ਕਿ ਮਿਲਿਆ ਹੋਇਆ ਜਿਹੜਾ ਇੱਕ ਘੜੀ ਨਾਲ ਮਿਲਤੇ ਤਾਂ ਕਲ ਜੋ ਹੁੰਦਾ ਹੈ ਨਾ ਜੇ ਮਿਲਿਆ ਹੋਇਆ ਫਿਰ ਕੀ ਹੈ ਫਿਰ ਸਜੋਗ ਕਿ ਸੱਚ ਸਤ ਸੰਗਤ ਜਦੋਂ ਸਤ ਸੰਗਤ ਹੈ ਨਾ ਸਤ ਸੰਗਤ ਨਾਲ ਜਿਹੜਾ ਜੁੜਿਆ ਹੋਇਆ ਉਹਦੇ ਵਾਸਤੇ ਹੋ ਸੰਗਤ ਜੋ ਸੱਚ ਦੀ ਕੀਤੀ ਹੋਈ ਹੈ ਸਤ ਸੰਗਤ ਜਿੱਤੇ ਹੁੰਦੀ ਹੈ ਉਹਦੇ ਸੱਚ ਜੁਗ ਵਰਤਦਾ ਹੁੰਦਾ ਹੈ ਸਾਡੇ ਜਾਂ ਸੰਗਤ ਹੁੰਦੀ ਹੈ ਨਾ ਪਕਾ ਲਾਉਣ ਤੇ ਦਾੜੀਆਂ ਔਰ ਗੁੱਤਮ ਗੁੱਤਾ ਹੋਣ ਤੇ ਖਿਆਲ ਹੁੰਦਾ ਵਿਆਹ ਮੁੱਕ ਲੈਣ ਦੇ ਸ਼ਬਦ ਜਿਹਾ ਫਿਰ ਦਾ ਬਲ ਨੂੰ ਇਹ ਸਲਾਹਾਂ ਵਰਤੀਆਂ ਹੁੰਦੀਆਂ ਨੇ ਸਾਧ ਸੰਗਤ ਦੇ ਨਾਲ ਪਕੋਲਤੀ ਹੋਣ ਦੀ ਤਿਆਰੀ ਹੁੰਦੀ ਹੈ ਸਾਧ ਸੰਗਤ ਹੁੰਦੀ ਹੈ ਨਾਲੇ ਚੱਲਦੀ ਅੰਦਰ ਮਨ ਵਿੱਚ ਕੁਝ ਹੋਰ ਚੱਲਦਾ ਹੁੰਦਾ ਬਾਹਰ ਸਾਧ ਸੰਗਤ ਕਰਦੇ ਨੇ ਇਹ ਸਾਧ ਸੰਗਤ ਹੈ ਨੌ ਝੂਠਿਆਂ ਨੇ ਦਿੱਤਾ ਹੋਇਆ ਸੰਤਾਂ ਨੇ ਦਿੱਤਾ ਹੋਇਆ ਝੂਠਿਆਂ ਦਾ ਨਾਮ ਦਿੱਤਾ ਸੱਚ ਨਾਲ ਜੁੜਿਆ ਹੋਇਆ ਸਭ ਤੋਂ ਸੱਚ ਦਾ ਹੀ ਗਿਆਨ ਨਹੀਂ ਕਿਸੇ ਨੂੰ ਸੱਚਾਂ ਨੂੰ ਕਿਤੋਂ ਸੱਚ ਕੀ ਹੁੰਦਾ ਹੈ ਇਹ ਤਾਂ ਗੁਰਬਾਣੀ ਦਾ ਸਹੀ ਹੈ ਸੱਚ ਕੀ ਹੈ ਗੁਰਬਾਣੀ ਦਾ ਸਮਝ ਨਹੀਂ ਆਇਆ ਅਜੇ ਤੱਕ ਸਾਨੂੰ ਕਮਲ ਕਮਲ ਢਾਈ ਪੌਣਾ ਤਿੰਨ ਦੋ ਸਾਲ ਦੀ ਤਾਂ ਕਿਸੇ ਨੂੰ ਸਮਝ ਹੈ ਨਹੀਂ ਜਿੰਨੇ ਵੀ ਟੀਕੇ ਮਿਲਦੇ ਨੇ ਚਾਹੇ ਉਹ ਮਲੇ ਸੁਣਦੇ ਨਾਮ ਨੂੰ ਸਭ ਕਿਸੇ ਹੋਰ ਦੇ ਲਿਖੇ ਨੇ ਉੱਠੀ ਦੇ ਮੇਲੇ ਨਹੀਂ ਖਾਂਦੇ ਬਣ ਨਾ ਵਰਤਿਆ ਹੈ ਮਨੀ ਨੂੰ ਤਾਂ ਪਤਾ ਸੀ ਸਾਰੇ ਗੱਲ ਉਹ ਤਾਂ ਦਸ ਬਾਜਾਂ ਦੇ ਨਾਲੇ ਰਹੇ ਉਹਨਾਂ ਨੂੰ ਪਤਾ ਹੋਵੇ ਪਤਾ ਕਿਹਨੂੰ ਹੁੰਦਾ ਉਹ ਸਾਰਿਆਂ ਨੂੰ ਪਤਾ ਸੀ ਨਾ ਉਹਨਾਂ ਦਾ ਵਰਤ ਕੇ ਟੀਕੇ ਕਰਦੇ ਲਿਖਦੇ ਕਿਹਨਾਂ ਨੇ ਲਿਖੇ ਜਿਨਾਂ ਤੋਂ ਉਲਟੇਰਾ ਪਾਉਣਾ ਦਾ ਪੜਦਾ ਨੇ ਲਿਖੇ ਉਹਨਾਂ ਨੇ ਸਾਦਾ ਨੇ ਵੀ ਬਣੀ ਸਦਾ ਨਾ ਵਰਤਣਾ ਇਹਨੂੰ ਮੰਨ ਲੈਣਗੇ ਭਾਈ ਗੁਰਦਾਸ ਦਾ ਨਾਮ ਵਰਤ ਲੈ ਇਹਨੂੰ ਮੰਨ ਲੈਣਗੇ ਉਹ ਵਰਤ ਕੇ ਉਲਟੀ ਗੱਲ ਦੱਸ ਕੇ ਉਲਟੇ ਰਾਹ ਪਾ ਲੋ ਜਾਣ ਬੁੱਝ ਕੇ ਗੁਰਬਾਣੀ ਨੂੰ ਛੱਡ ਜਾਣਗੇ ਉਲਟੇ ਰਾਹ ਪੈ ਜਾਣਗੇ ਉਦੋਂ ਵੀ ਹੋ ਗਿਆ ਹੋਇਆ ਹੋਇਆ ਹੀ ਪਰ ਉਹਨਾਂ ਦੇ ਫਿਰ ਵਿਸ਼ਵਾਸ ਕਰੀ ਜਾਂਦੇ ਨੇ ਜੋ ਪਾਗਲ ਵੀ ਬਣੀ ਸੁਣਦਾ ਹੀ ਠੀਕ ਹੈ ਸਮਝ ਆਉਣੀ ਕਿੱਥੋਂ ਸੀ ਸਮਝ ਆਉਣੀ ਸੀ ਬਾਣੀ ਨਾਲ ਜੁੜਦੇ ਜੇ ਸ਼ੰਕਾ ਪੈਂਦੀ ਹੈ ਕਿ ਸਾਡੇ ਕੋਲ ਸਿੱਖੀ ਹੈ ਨਹੀਂ ਤੇ ਸਿੱਖੀ ਤਾਂ ਗੁਰਬਾਣੀ ਚੋਂ ਮਿਲਣੀ ਹੈ ਹੋਰ ਕਿੱਥੋਂ ਮਿਲਣੀ ਸਭ ਕੁਝ ਛੱਡ ਕੇ ਗੁਰਬਾਣੀ ਦੀ ਖੋਜ ਕਰ ਲਓ ਮਿਲ ਜਾਂਦੀ ਜਿਹੜਾ ਕਰੂਗਾ ਉਹਨੂੰ ਮਿਲ ਜੂਗੀ ਜਿਹੜਾ ਨਹੀਂ ਕਰੂਗਾ ਉਹਨੂੰ ਚਾਹੀਦੀ ਵੀ ਨਹੀਂ ਜਿਹੜਾ ਨਹੀਂ ਕਰਦਾ ਉਹਨੂੰ ਚਾਹੀਦਾ ਵੀ ਕੁਝ ਹੋ ਰਿਹਾ ਰੌਲਾ ਹੀ ਪਾਉਂਦਾ ਉਹ ਰੌਲਾ ਰੌਲਾ ਹੀ ਉਹਨਾਂ ਕੋਲ ਚਾਹੀਦਾ ਨਹੀਂ ਹੈ ਉਹਨਾਂ ਨੂੰ ਰੌਲੇ ਵਾਲੇ ਹੀ ਨੇ ਚਾਹੀਦੀ ਗੋਲ ਕੇ ਰੌਲਾ ਹੋ ਰਿਹਾ ਚਾਹੀਦੀ ਗੋਲ ਕੇ ਹੁਣ ਕਹਿੰਦੇ ਨੇ ਸੱਚ ਸੋਚਣ ਤੇ ਭਰੇ ਸੱਚ ਨੂੰ ਤੁਸੀਂ ਸੋਚ ਕੇ ਆਪਣੀ ਬੁੱਧੀ ਨਾਲ ਸੋਚ ਲਓ ਇਮੇਜਿਨ ਕਰ ਲਓ ਵੀ ਸੱਚ ਕੀ ਹੁੰਦਾ ਹੈ ਜਿਹਦਾ ਉੱਤੇ ਨਕਸ਼ਾ ਦਿੱਤਾ ਹੋਇਆ ਹੈ ਇੱਕ ਹੈ ਜਿਹੜਾ ਓੰਕਾਰ ਸਤਨਾਮ ਕਰਤਾ ਇੱਕ ਨੂੰ ਸੱਚ ਕਿਹਾ ਹੋਇਆ ਜਿਹੜਾ ਇੱਕ ਸੀ ਉਹੀ ਸੱਚ ਹੈ ਉਹਦਾ ਨਾਮ ਸੱਚ ਰੱਖਿਆ ਹੈ ਉੱਥੇ ਇੱਕ ਗਿਆ ਤੇ ਛੱਡ ਗਿਆ ਇਹ ਸ਼ਲੋਕ ਹੈ ਗੁਰਬਾਣੀ ਇੱਥੇ ਸ਼ੁਰੂ ਹੋ ਗਈ ਸ਼ਲੋਕ ਹੈ ਕਿਉਂਕਿ ਜਦ ਉੱਤੇ ਆ ਗਿਆ ਇੱਕ ਦੀ ਵਿਆਖਿਆ ਸ਼ੁਰੂ ਹੋ ਗਈ ਉੱਥੇ ਸਿਰਫ ਇੱਕ ਦੇ ਗੁਣ ਦੱਸੇ ਸੀ ਹੁਣ ਉਹਨਾਂ ਗੁਣਾਂ ਦਾ ਵਿਸਥਾਰ ਵਿਆਖਿਆ ਜੁੜੂ ਜਿਹੜਾ ਉੱਤੇ ਇੱਕ ਲਿਖਿਆ ਨਾ ਮੂਰੇ ਉਸੇ ਨੂੰ ਸੱਚ ਕਿਹਾ ਹੈ ਇੱਕ ਹੀ ਆਪ ਸੱਚ ਹੈ ਇੱਕ ਹੀ ਬਾਅਦ ਸੱਚ ਹੈ ਇੱਕ ਹੀ ਹੈ ਵੀ ਸੱਚ ਹੈ ਇੱਕ ਹੀ ਨਾਨਕ ਗੋਸੀ ਵੀ ਸੱਚ ਹੈ ਇੱਕ ਨੂੰ ਇਹ ਕਿਹਾ ਹੋਇਆ ਹੈ ਇੱਥੇ